ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਪੂਰਨਮਾਸ਼ੀ ਮਸਿਆ ਅਤੇ ਸੰਗਰਾਂਦ ਗੁਰੂ ਸਾਹਿਬ ਵੇਲੇ ਜਦ ਸਿੱਖ ਲੈ ਪ੍ਰਚੰਡ ਹੋਈ ਅਤੇ ਸਿੱਖ ਸੰਗਤਾਂ ਵਿੱਚ ਵਾਦਾ ਹੋਇਆ ਤੋ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਈ ਅੰਗ 1158 ਸੰਗੀਤ ਕੀਰਤਨ ਨਾਮ ਜਪਣ ਅਤੇ ਗੁਰਬਾਣੀ ਵਿਚਾਰ ਲਈ ਦਿਨ ਨਿਸ਼ਚਿਤ ਕਰਨ ਦੀ ਲੋੜ ਪਈ ਤਾਂ ਜੋ ਦੂਰੋਂ ਨੇੜੇ ਸੰਗਤਾਂ ਇਕੱਠੀਆਂ ਹੋ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰ ਸਕਣ ਉਸ ਜ਼ਮਾਨੇ ਵਿੱਚ ਨਾ ਹੀ ਲੋਕ ਜ਼ਿਆਦਾ ਪੜ੍ਹੇ ਲਿਖੇ ਸੀ ਨਾ ਕੈਲੰਡਰ ਨਾ ਡੈਰੀਆਂ ਅਖਬਾਰ ਰੇਡੀਓ ਅਤੇ ਟੀਵੀ ਆਦੀ ਨਹੀਂ ਸੀ ਨਾ ਹੀ ਅੱਜਕੱਲ ਵਾਂਗ ਸਰਕਾਰੀ ਦਫ਼ਤਰ ਸੀ ਜੋ ਹਫ਼ਤੇ ਵਿੱਚ ਕਿਸੇ ਖਾਸ ਦਿਨ ਬੰਦ ਰਹਿਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਅੱਜ ਕੀ ਦਿਨ ਹੈ ਇਸ ਲਈ ਇਹ ਨਿਰਣਾ ਲਿਆ ਗਿਆ ਕਿ ਅੱਜ ਚੰਦ ਪੂਰਾ ਹੈ ਪੂਰਨਮਾਸ਼ੀ ਹੈ ਸਭ ਨੂੰ ਪਤਾ ਹੈ ਸੋ ਪੂਰਨਮਾਸ਼ੀ ਇਸੇ ਤਰ੍ਹਾਂ ਮੱਸਿਆਂ ਨੂੰ ਸੰਗਤ ਜੁੜਨ ਦਾ ਰਿਵਾਜ ਪੈ ਗਿਆ ਇੱਕ ਅੱਧਾ ਬ੍ਰਾਹਮਣ ਵੀ ਜੰਤਰੀ ਰੱਖਣ ਵਾਲਾ ਪਿੰਡ ਵਿੱਚ ਹੁੰਦਾ ਸੀ ਜਿਸ ਤੋਂ ਪੂਰਨਮਾਸ਼ੀ ਮਸਿਆ ਜਾਂ ਸੰਗਰਾਂਦ ਦਾ ਪਤਾ ਚੱਲ ਜਾਵੇ ਸੋ ਇਹਨਾਂ ਦਿਹਾੜਿਆਂ ਤੇ ਇਕੱਠੇ ਹੋ ਕੇ ਸੰਗਤਾਂ ਨੇ ਗੁਰਬਾਣੀ ਦਾ ਪਾਠ ਕੀਰਤਨ ਹੋਰ ਗੁਰਮਤ ਵਿਚਾਰਾਂ ਸੁਣਨ ਲਈ ਦਿਨ ਨਿਸ਼ਚਿਤ ਕਰ ਲਏ ਬ੍ਰਾਹਮਣ ਨਾਲ ਜੁੜੇ ਸਨਾਤਨ ਧਰਮ ਦੇ ਬੰਦੇ ਵੀ ਇਹ ਦਿਨ ਮਨਾਉਂਦੇ ਹਨ ਪਰ ਸਭ ਨੂੰ ਪਤਾ ਹੈ ਕਿ ਸਨਾਤਨ ਧਰਮ ਅਨੁਸਾਰ ਹਰ ਦਿਹਾੜੇ ਦਾ ਖਾਸ ਮਹੂਰਤ ਹੁੰਦਾ ਹੈ ਉਸ ਮਹੂਰਤ ਵੇਲੇ ਹੀ ਇਸ਼ਨਾਨ ਕਰਨ ਅਤੇ ਪੂਜਾ ਅਰਚਾ ਬੰਦਨਾ ਆਦਿ ਕਰਨ ਦਾ ਫਾਇਦਾ ਹੁੰਦਾ ਹੈ ਇਸੇ ਤਰ੍ਹਾਂ ਹਰ ਇੱਕ ਦਿਨ ਕਿਸੇ ਦੇਵਤੇ ਨਾਲ ਜੁੜਿਆ ਹੋਇਆ ਹੈ ਮੰਗਲਵਾਰ ਹਰੂਮਾਨ ਦਾ ਦਿਨ ਸ਼ਨੀਵਾਰ ਸ਼ਨੀਚਰ ਦੇਵਤੇ ਨਾਲ ਅਤੇ ਸ਼ੁੱਕਰਵਾਰ ਦਾ ਆਪਣਾ ਦੇਵਤਾ ਹੈ ਸਨਾਤਨ ਧਰਮ ਅਨੁਸਾਰ ਹਰ ਇੱਕ ਦੇਵਤੇ ਦਾ ਆਪਣਾ ਮਹਾਤਮ ਹੈ ਅਤੇ ਉਸ ਦਿਨ ਉਸੇ ਦੇਵਤਾ ਨਾਲ ਸੰਬੰਧਿਤ ਚੀਜ਼ਾਂ ਦਾਨ ਕਰਨ ਦਾ ਲਾਭ ਹੈ ਅਤੇ ਸਾਰਾ ਸਨਾਤਨੀ ਸਮਾਜ ਇਸੇ ਤਰ੍ਹਾਂ ਕਰਦਾ ਹੈ ਗੁਰਬਾਣੀ ਇਹਨਾਂ ਗੱਲਾਂ ਦਾ ਖੰਡਨ ਕਰਦੀ ਹੈ ਮਹਾ ਮੂਰਤ ਭਲੇ ਜਾਂ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਾਓ ਹਰੇ ਅੰਗ 136 ਉੱਤੇ ਥਿੱਤੀ ਵਾਰ ਸੇਵਹਿ ਮੁਗਦ ਗਵਾਰ ਅੰਗ 246 ਇਸ ਲਈ ਗੁਰੂ ਕੇ ਸਿੱਖ ਜਿੱਥੇ ਘਰ ਵਿੱਚ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦੇ ਸਨ ਇਹਨਾਂ ਦਿਹਾੜਿਆਂ ਤੇ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਕੀਰਤਨ ਵਿਆਖਿਆ ਸੁਣਦੇ ਸਨ ਜੋ ਪੂਰਨ ਤੌਰ ਤੇ ਗੁਰਮਤ ਨਾਲ ਜੁੜੇ ਨਹੀਂ ਸਨ ਉਹਨਾਂ ਨੂੰ ਕਹਿ ਦਿੰਦੇ ਸਨ ਕਿ ਮਹੀਨੇ ਵਿੱਚ ਇੱਕ ਵਾਰ ਤਾਂ ਸੰਗਤ ਦਾ ਲਾਹਾ ਲੈ ਲਵੋ ਅਤੇ ਅੱਜ ਵੀ ਅਜਿਹੇ ਬੰਦੇ ਪਿੰਡ ਦੇ ਸ਼ਹਿਰਾਂ ਵਿੱਚ ਬਹੁਤ ਮਿਲ ਜਾਂਦੇ ਹਨ ਫਿਰ ਹੌਲੀ-ਹੌਲੀ ਇਹ ਪਰੰਪਰਾ ਬਣ ਗਈ ਅਤੇ ਸਦੀਆਂ ਦੀ ਬਣੀ ਪਰੰਪਰਾ ਨੂੰ ਕੋਈ ਚਾਹੇ ਕਿ ਇਹ ਖਤਮ ਹੋ ਜਾਣ ਤਾਂ ਉਹ ਆਪ ਤੇ ਖਤਮ ਹੋ ਜਾਵੇਗਾ ਪਰ ਇਹ ਪਰੰਪਰਾਵਾਂ ਚੱਲਦੀਆਂ ਰਹਿਣਗੀਆਂ ਹੁਣ ਕਾਮਰੇਡੀ ਸਬਰਾ ਅਤੇ ਮਿਸ਼ਨਰੀ ਕਾਲਜ ਵਾਲਿਆਂ ਨੇ ਬੀੜਾ ਬੀੜਾ ਚੁੱਕਿਆ ਹੈ ਪਿਛਲੇ 50 ਸਾਲਾਂ ਤੋਂ ਇਹ ਪ੍ਰਚਾਰ ਕਰਦੇ ਆ ਰਹੇ ਲੋਕਾਂ ਨੇ ਤਾਂ ਕੀ ਰੁਕਣਾ ਹੈ ਇਹਨਾਂ ਦਿਹਾੜਿਆਂ ਤੇ ਕੋਈ ਜਾਵੇ ਨਾ ਜਾਵੇ ਪਰ ਸਭ ਤੋਂ ਪਹਿਲਾਂ ਇਹ ਆਪਣੇ ਸਟਾਲ ਲਗਾਉਣਗੇ ਕੀਰਤਨ ਵੀ ਕਰਨਗੇ ਅਤੇ ਲੈਕਚਰ ਵੀ ਦੇਣਗੇ ਜਿਹੜੇ ਗੁਰਦੁਆਰਿਆਂ ਵਿੱਚ ਮਿਸ਼ਨਰੀ ਕਾਲਜ ਦੇ ਬੰਦੇ ਗ੍ਰੰਥੀ ਲੱਗੇ ਹੋ ਹਨ ਉਹ ਆਪ ਸਭ ਕਰਦੇ ਹਨ ਇੱਥੋਂ ਤੱਕ ਕਿ ਨਿਊਯਾਰਕ ਦੇ ਗੁਰਦੁਆਰੇ ਸਵਰਗੀ ਹੈ ਪ੍ਰਿੰਸੀਪਲ ਹਰਭਜਨ ਸਿੰਘ ਤੇ ਲਾਂਗ ਆਈਲੈਂਡ ਦੇ ਗੁਰਦੁਆਰੇ ਜਾਨੀ ਜਗਤਾਰ ਸਿੰਘ ਜਾਚਕ ਵੀ ਸੰਗਰਾਦ ਮਨਾਉਂਦੇ ਦੇਖੇ ਹਨ ਕੈਸੀ ਅਜੀਬ ਗੱਲ ਹੈ ਕਿ ਮਸ਼ੀਨਰੀ ਕਾਲਜ ਵਾਲਾ ਸੰਗਰਾਦ ਨੂੰ ਗੁਰਦੁਆਰੇ ਜਾ ਕੇ ਕੀਰਤਨ ਕਥਾ ਕਰੇ ਤਾਂ ਉਹ ਸਿੱਖ ਹੈ ਜੇ ਦੂਸਰਾ ਕਰੇ ਉਹ ਬ੍ਰਾਹਮਣਵਾਦੀ ਹੈ ਕਮਾਲ ਦਾ ਨਿਰਣਾ ਹੈ ਚਾਹੀਦਾ ਤਾਂ ਇਹ ਸੀ ਕਿ ਸਿੱਖ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਜਾਵੇ ਕਿ ਭਾਈ ਸਿੱਖਾਂ ਨੇ ਹਰ ਰੋਜ਼ ਹੀ ਪਾਠ ਕਰਨਾ ਹੈ ਕੀਰਤਨ ਸੁਣਨਾ ਹੈ ਅਤੇ ਗੁਰਮਤ ਅਨੁਸਾਰ ਗੁਰਬਾਣੀ ਵਿਚਾਰ ਕਰਨੀ ਹੈ ਅਤੇ ਸੁਣਨੀ ਹੈ ਇਸ ਲਈ ਹਰ ਰੋਜ਼ ਗੁਰੂ ਘਰ ਆਉਣ ਦੀ ਕੋਸ਼ਿਸ਼ ਕਰੋ ਪਰ ਪ੍ਰਚਾਰ ਇਹ ਹੋ ਰਿਹਾ ਹੈ ਕਿ ਬਾਕੀ ਸਾਰਾ ਮਹੀਨਾ ਗੁਰਦੁਆਰੇ ਆਓ ਪਰ ਸੰਗਰਾਂਦ ਪੂਰਨਮਾਸ਼ੀ ਅਤੇ ਮਸਿਆ ਆਦਿ ਨੂੰ ਨਹੀਂ ਆਉਣਾ ਜੇ ਆਓਗੇ ਤਾਂ ਸਿੱਖ ਤੋਂ ਪਤਿਤ ਹੋ ਕੇ ਬ੍ਰਾਹਮਣਵਾਦੀ ਬਣ ਜਾਓਗੇ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ਇਹ ਕਿੱਥੇ ਤੱਕ ਠੀਕ ਹੈ ਇਹ ਮਿਸ਼ਨਰੀ ਕਾਲਜ ਵਾਲੇ ਅਤੇ ਕਾਮਰੇਡ ਸਭਰਾ ਹੀ ਦੱਸ ਸਕਦੇ ਹਨ ਕਿ ਇਹ ਕੀ ਕਰਨਾ ਚਾਹੁੰਦੇ ਹਨ ਇਹਨਾਂ ਦਿਹਾੜਿਆਂ ਤੇ ਸੰਗਤਾਂ ਨੂੰ ਸਰੋਵਰਾਂ ਤੇ ਇਸ਼ਨਾਨ ਪਾਠ ਕੀਰਤਨ ਸੁਣਦੇ ਤਾਂ ਸਾਰੀ ਉਮਰ ਦੇਖਦਾ ਆਇਆ ਹਾਂ ਗੁਰਦੁਆਰਾ ਸਾਹਿਬ ਆ ਕੇ ਅੱਜ ਤੱਕ ਨਾ ਕੋਈ ਸਿੱਖ ਸ਼ਨੀ ਦੀ ਪੂਜਾ ਕਰਦਾ ਦੇਖਿਆ ਹੈ ਨਾ ਹਨੂਮਾਨ ਚਾਲੀਸਾ ਪੜਦਾ ਦੇਖਿਆ ਹੈ ਤੇ ਨਾ ਹੀ ਕੋਈ ਇੰਦਰ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਪੂਜਾ ਕਰਦਾ ਦੇਖਿਆ ਹੈ ਫਿਰ ਗੁਰੂ ਘਰ ਆਉਣ ਵਾਲੇ ਸਿੱਖ ਬ੍ਰਾਹਮਣ ਕਿਵੇਂ ਬਣ ਜਾਂਦੇ ਹਨ ਇਹ ਕਾਲਾ ਅਫਗਾਨਾ ਤੇ ਉਸ ਦੇ ਸਮਰਥਕ ਹੀ ਦੱਸ ਸਕਦੇ ਹਨ ਕਿਰਪਾ ਉਹ ਇਹਨਾਂ ਗੱਲਾਂ ਦਾ ਜਵਾਬ ਦੇਣ ਸਾਰੇ ਅੰਗਰੇਜ਼ ਐਤਵਾਰ ਨੂੰ ਕੰਮ ਤੋਂ ਛੁੱਟੀ ਕਰਕੇ ਚਰਚ ਜਾਂਦੇ ਹਨ ਅੰਗਰੇਜ਼ਾਂ ਦੇ ਰਾਜ ਕਾਰਨ ਸਾਡੇ ਦੇਸ਼ ਵਿੱਚ ਵੀ ਐਤਵਾਰ ਛੁੱਟੀ ਹੁੰਦੀ ਹੈ ਅੱਜ ਕੱਲ ਸਾਰੇ ਪ੍ਰੋਗਰਾਮ ਮਰਨ ਪਰਨਾ ਖੁਸ਼ੀ ਗਮੀ ਅਖੰਡ ਪਾਠ ਜਾਂ ਸਹਿਜ ਪਾਠ ਦਾ ਭੋਗ ਆਮ ਤੌਰ ਤੇ ਐਤਵਾਰ ਨੂੰ ਹੀ ਪਾਇਆ ਜਾਂਦਾ ਹੈ ਤਾਂ ਜੋ ਸਾਰੇ ਇਕੱਠੇ ਹੋ ਸਕਣ ਇਸ ਹਿਸਾਬ ਨਾਲ ਸਾਰਾ ਜਗਤ ਈਸਾਈ ਬਣ ਜਾਣਾ ਚਾਹੀਦਾ ਹੈ ਪਰ ਅੱਜ ਤੱਕ ਕਿਸੇ ਨੇ ਵੀ ਇਸ ਤੇ ਇਤਰਾਜ਼ ਨਹੀਂ ਕੀਤਾ ਪਰ ਮਸ਼ੀਨਰੀ ਸੋਚ ਅਨੁਸਾਰ ਪੂਰਨਮਾਸ਼ੀ ਸੰਗਰਾਂਦ ਮਨਾਉਣ ਨਾਲ ਸਿੱਖ ਬ੍ਰਾਹਮਣਵਾਦੀ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ